ਅਣਕਹੀ ਅਣਲਿਖੀ ਕੁਝ ਗੱਲਾਂ ਲਿਖੀਆਂ ਨਹੀਂ ਜਾ ਸਕਦੀਆਂ ਕੁਝ ਗੱਲਾਂ ਲਿਖੀਆਂ ਨਹੀਂ ਜਾ ਸਕਦੀਆਂ ਉਹ ਹਰਫਾਂ ਦਾ ਜਾਮਾ ਪਹਿਨ ਹੀ ਨਹੀਂ ਸਕਦੀਆਂ ਉਹ ਹਰਫਾਂ ਦਾ ਜਾਮਾ ਪਹਿਨ ਹੀ ਨਹੀਂ ਸਕਦੀਆਂ ਕੁਝ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ ਕੁਝ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ ਬਿਆਨੇ ਜ਼ੁਬਾਨ ਨਹੀਂ ਹੋ ਸਕਦੀਆਂ ਬਿਆਨੇ ਜ਼ੁਬਾਨ ਨਹੀਂ ਹੋ ਸਕਦੀਆਂ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਂ ਨਹੀਂ ਹੁੰਦਾ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਂ ਨਹੀਂ ਹੁੰਦਾ ਤੂੰ ਮੈਨੂੰ ਉਸ ਘਣੇ ਰੁੱਖ ਵਾਂਗ ਮਿਲਿਆ ਹੈ ਤੂੰ ਮੈਨੂੰ ਉਸ ਘਣੇ ਰੁੱਖ ਵਾਂਗ ਮਿਲਿਆ ਜਿਸ ਨੇ ਮਾਰੂਥਲ ਵਿੱਚ ਦੁਪਹਿਰ ਦੀ ਲੂੰਦੀ ਧੁੱਪ ਤੋਂ ਮਾਰੂਥਲ ਵਿੱਚ ਦੁਪਹਿਰ ਦੀ ਲੂੰਦੀ ਧੁੱਪ ਤੋਂ ਮੇਰੇ ਕਦਮਾਂ ਨੂੰ ਸੜਨ ਤੋਂ ਬਚਾਇਆ ਹੈ ਮੇਰੇ ਕਦਮਾਂ ਨੂੰ ਸੜਨ ਤੋਂ ਬਚਾਇਆ ਹੈ ਮੇਰੇ ਸਿਰ ਨੂੰ ਆਪਣੀ ਠੰਡੀ ਛਾਂ ਨਾਲ ਸਕੂਨ ਦਿੱਤਾ ਹੈ ਰਾਹਤ ਦਿੱਤੀ ਹੈ ਮੇਰੇ ਸਿਰ ਨੂੰ ਆਪਣੀ ਠੰਡੀ ਛਾਂ ਨਾਲ ਸਕੂਨ ਦਿੱਤਾ ਹੈ ਰਾਹਤ ਦਿੱਤੀ ਹੈ ਮੇਰੇ ਕੋਲ ਉਹ ਲਫ਼ਜ਼ ਨਹੀਂ ਹਨ ਜਿਨ੍ਹਾਂ ਨਾਲ ਮੈਂ ਤੇਰੇ ਸਨੇਹ ਲਈ ਤੇਰੇ ਅਹਿਸਾਨਾਂ ਲਈ ਕੋਈ ਸ਼ੁਕਰਗੁਜ਼ਾਰੀ ਵਿਅਕਤ ਕਰ ਸਕਾਂ ਮੇਰੇ ਕੋਲ ਉਹ ਚੰਦ ਲਫ਼ਜ਼ ਨਹੀਂ ਹਨ ਜਿਨ੍ਹਾਂ ਨਾਲ ਮੈਂ ਤੇਰੇ ਸਨੇਹ ਲਈ ਤੇਰੇ ਅਹਿਸਾਨਾਂ ਲਈ ਕੋਈ ਸ਼ੁਕਰਗੁਜ਼ਾਰੀ ਵਿਅਕਤ ਕਰ ਸਕਾਂ ਜੇ ਕਦੇ ਜੇ ਕਦੇ ਤੂੰ ਆਪਣੀ ਸੰਘਣੀ ਛਾਂ ਮੇਰੇ ਸਿਰ ਤੋਂ ਉਠਾ ਲਈ ਜੇ ਕਦੇ ਤੂੰ ਆਪਣੀ ਸੰਘਣੀ ਛਾਂ ਮੇਰੇ ਸਿਰ ਤੋਂ ਉਠਾ ਲਈ ਮਾਰੂਥਲ ਦੇ ਸੜਦੇ ਰੇਤੇ ਨਾਲ ਫਿਰ ਮੇਰੇ ਪੈਰ ਲੂਹੇ ਜਾਣਗੇ ਮਾਰੂਥਲ ਦੇ ਸੜਦੇ ਰੇਤੇ ਨਾਲ ਫਿਰ ਮੇਰੇ ਪੈਰ ਲੂਹੇ ਜਾਣਗੇ ਸਿਖਰ ਦੁਪਹਿਰ ਦੀ ਧੁੱਪ ਫਿਰ ਆਪਣੀ ਅਗਨੀ ਦੀ ਤਪਸ਼ ਨਾਲ ਮੈਨੂੰ ਤੜਫਾਏਗੀ ਸਿਖਰ ਦੁਪਹਿਰ ਦੀ ਧੁੱਪ ਫਿਰ ਆਪਣੀ ਅਗਨੀ ਦੀ ਤਪਸ਼ ਨਾਲ ਮੈਨੂੰ ਤੜਫਾਏਗੀ ਹੁਣੇ ਤੇਰੀ ਮਰਜ਼ੀ ਹੈ ਹੁਣੇ ਤੇਰੀ ਮਰਜ਼ੀ ਹੈ ਇਹ ਤੇਰਾ ਫੈਸਲਾ ਹੈ ਇਹ ਤੇਰਾ ਫੈਸਲਾ ਹੈ ਤੂੰ ਆਪਣੀ ਸੰਘਣੀ ਛਾਂ ਦਿੰਦਾ ਰਹੇਂਗਾ ਕਿ ਨਹੀਂ ਤੂੰ ਆਪਣੀ ਸੰਘਣੀ ਛਾਂ ਦਿੰਦਾ ਰਹੇਂਗਾ ਕਿ ਨਹੀਂ